ਅੱਜਕੱਲ ਦੇ ਵਿਦਵਾਨਾਂ ਵਿੱਚੋਂ ਕਿਸੇ ਵਿਰਲੇ ਦੇ ਹਿੱਸੇ ਹੀ ਇਹ ਹੀ ਆਈਆਂ ਹਨ ਵਰਨਾ ਤਰਕਵਾਦ ਕਾਮਰੇਡੀ ਸੋਚ ਜਾਂ ਕੋਈ ਨਵੀਂ ਚੀਜ਼ ਪੈਦਾ ਕਰਨ ਦੀ ਲਾਲਸਾ ਪ੍ਰਧਾਨ ਹੈ ਭਾਵੇਂ ਇਸ ਨਾਲ ਸਿੱਖੀ ਸਿਧਾਂਤ ਅਤੇ ਪਰੰਪਰਾਵਾਂ ਦਾ ਕਾਣ ਹੀ ਹੁੰਦਾ ਹੋਵੇ ਅੱਜ ਤੋਂ 500 ਸਾਲ ਪਹਿਲਾਂ ਸ਼ਖਸੀ ਰਾਜ ਸਮੇਂ ਵਾਪਰੀਆਂ ਘਟਨਾਵਾਂ ਨੂੰ ਅੱਜ ਦੇ ਡੈਮੋਕ੍ਰੇਸੀ ਦੇ ਸ਼ੀਸ਼ੇ ਨਾਲ ਪਰਖ ਕੇ ਤੱਤ ਕੱਢ ਕੇ ਪ੍ਰਚਾਰ ਕਰ ਰਹੇ ਹਨ ਇਸ ਲਈ ਸੂਝਵਾਨ ਪਾਠਕਾਂ ਦੇ ਮਨ ਵਿੱਚ ਭਟਕਣ ਪੈਦਾ ਕਰਦੀਆਂ ਹਨ ਵਿਅਕਤੀਗਤ ਧਾਰਮਿਕ ਸੰਸਥਾਵਾਂ ਪੰਜਵਾਂ ਜਿਸ ਨੂੰ ਡੇਰਾਵਾਦ ਵੀ ਕਹਿ ਸਕਦੇ ਹਨ ਦਾ ਵੀ ਬਾਹਰਲਾ ਰੂਪ ਹੋਰ ਅਤੇ ਅੰਦਰਲਾ ਰੂਪ ਹੋਰ ਹੈ ਕੋਈ ਵਿਰਲਾ ਹੀ ਸੰਗਤਾਂ ਨੂੰ ਗੁਰੂ ਨਾਲ ਜੋੜਦਾ ਹੈ ਨਹੀਂ ਤਾਂ ਆਪਣੇ ਬਾਬੇ ਦਾ ਜਨਮ ਦਿਨ ਆਪਣੇ ਬਾਬੇ ਦੀ ਬਰਸੀ ਆਪਣੇ ਡੇਰੇ ਦਾ ਵਾਧਾ ਮੁੱਖ ਮਨੋਰਥ ਹਨ ਜਿਸ ਤਰ੍ਹਾਂ ਅਸੀਂ ਪਿੱਛੇ ਦੱਸਿਆ ਹੈ ਕਿ ਪਿਛਲੇ ਸਮੇਂ ਵਿੱਚ ਬਹੁਤ ਡੇਰੇ ਉਦਾਸੀ ਪੰਥੀ ਤੇ ਨਿਰਮਲਾ ਸੰਪਰਦਾਵਾਂ ਅਧੀਨ ਚੱਲਦੇ ਸੀ ਜਿਨ੍ਹਾਂ ਨੇ ਪੋਥੀਆਂ ਲਿਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੂਪ ਦੇ ਉਤਾਰੇ ਹੱਤੀ ਲਿਖ ਕੇ ਪੰਥ ਦੀ ਵੱਡਮੁੱਲੀ ਸੇਵਾ ਕੀਤੀ ਨਾਲ ਹੀ ਇਹਨਾਂ ਡੇਰਿਆਂ ਵਿੱਚ ਗੁਰਬਾਣੀ ਦਾ ਪਾਠ ਵੀ ਸਿਖਾਇਆ ਜਾਂਦਾ ਸੀ ਇਹਨਾਂ ਦਾ ਆਪਣੇ ਇਸ਼ਟਪਤੀ ਪਿਆਰ ਅਤੇ ਸਤਕਾਰ ਵੀ ਕਮਾਲ ਦਾ ਸੀ ਇਹਨਾਂ ਪੱਖਾਂ ਤੋਂ ਕੋਖਿਆਂ ਦਮ ਦੀ ਟਕਸਾਲ ਦੇ ਮਹਾਪੁਰਸ਼ਾਂ ਦਾ ਯੋਗਦਾਨ ਬਹੁਤ ਜ਼ਿਆਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਨੇੜੇ ਇੱਕ ਉਦਾਸੀ ਸਾਧੂ ਬੁੱਧੂ ਜੀ ਸਨ ਜੋ ਬਹੁਤ ਗੁਰਮੁਖ ਸਨ ਇਹਨਾਂ ਦੀ ਸ਼ੋਭਾ ਸੁਣ ਕੇ ਮਹਾਰਾਜਾ ਸਾਹਿਬ ਨੇ ਇਹਨਾਂ ਨੂੰ ਮਿਲਣ ਲਈ ਚਲੇ ਗਏ ਡੇਰੇ ਜਾ ਕੇ ਪੁੱਛਣ ਲੱਗੇ ਕਿ ਮੈਂ ਸੰਤ ਬੁੱਧੂ ਸਾਹਿਬ ਨੂੰ ਮਿਲਣਾ ਹੈ ਗੁਰੂ ਕੇ ਪਿਆਰੇ ਮਹਾਰਾਜਾ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕਮਰੇ ਵਿੱਚ ਲੈ ਗਏ ਮਹਾਰਾਜਾ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਕਿ ਸਾਹਿਬੇ ਬਿਰਾਜਮਾਨ ਹਨ ਤੇ ਬੁੱਧੂ ਤੁਹਾਡੇ ਸਾਹਮਣੇ ਖੜਾ ਹੈ ਦੱਸੋ ਤੁਸੀਂ ਕਿਸ ਨੂੰ ਮਿਲਣਾ ਹੈ ਅੱਜ ਹਾਲਾਤ ਇਹ ਹੈ ਕਿ ਬਾਬਾ ਜੀ ਦੇ ਸੇਵਕ ਪ੍ਰੋਗਰਾਮ ਦੇ ਇਸ਼ਤਿਹਾਰ ਲਈ ਪਹਿਲਾ ਖਰੜਾ ਲਿਖ ਕੇ ਬਾਬਾ ਜੀ ਨੂੰ ਦਿਖਾਉਣਗੇ ਜਿਸ ਵਿੱਚ ਲਿਖਿਆ ਹੋਵੇਗਾ ਪੂਰਨ ਬ੍ਰਹਮ ਗਿਆਨੀ ਸ਼੍ਰੀਮਾਨ ਬਾਬਾ ਫਲਾਣਾ ਫਲਾਣਾ ਫਲਾਣਾ ਸਿੰਘ ਜੀ ਇੱਥੇ ਕੀਰਤਨ ਕਰਨਗੇ ਅਤੇ ਬਾਬਾ ਜੀ ਸਭ ਪੜ ਕੇ ਆਪਣੀ ਖੁਸ਼ੀ ਬਖਸ਼ਦੇ ਹਨ ਅਸੀਂ ਇੱਕ ਦੋ ਪ੍ਰਮੁੱਖ ਸੰਤਾਂ ਨੂੰ ਬੇਨਤੀ ਕੀਤੀ ਸੀ ਕਿ ਜੇ ਤੁਸੀਂ ਸਹੀ ਅਰਥਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਹੈ ਤਾਂ ਅੱਛੇ ਗ੍ਰੰਥੀ ਤਿਆਰ ਕਰਕੇ ਪਿੰਡਾਂ ਵਿੱਚ ਭੇਜੋ ਜੋ ਲੋੜਵੰਦਾਂ ਨੂੰ ਗੁਰਬਾਣੀ ਦਾ ਪਾਠ ਸਿਖਾਉਣ ਇਤਿਹਾਸ ਦੀ ਜਾਣਕਾਰੀ ਦੇਣ ਜੇ 10-10 ਪਿੰਡ ਵਿੱਚ ਇਹ ਸਾਰੇ ਡੇਰੇਦਾਰ ਸੰਤ ਸੰਭਾਲ ਲੈਣ ਤਾਂ ਪੰਚਰ ਦੀ ਗੱਲ ਜਾ ਸਕਦਾ ਹੈ ਪਰ ਇਹ ਕੌਣ ਕਰੇ ਆਖੀ ਜੇ ਸਾਰੇ ਪਾਠ ਕਰਨ ਲੱਗ ਪਏ ਤਾਂ ਸਾਤੋਂ ਖੰਡ ਪਾਠ ਕੌਣ ਕਰਾਊ ਉਤਰੀਆਂ ਨਾਲ ਵੱਡੇ ਵੱਡੇ ਲੰਗਰ ਲਗਾ ਕੇ ਅਤੇ ਖੌਤੀ ਚੇਤਨਾ ਮਾਰਚ ਰਾਹੀਂ ਸੰਗਤਾਂ ਨੂੰ ਗੁੰਮਰਾਹ ਕਰਕੇ ਪੰਥ ਦਾ ਧਨ ਅਤੇ ਸਮਾਂ ਬਰਬਾਦ ਕਰਨ ਦਾ ਬੀੜਾ ਇਹਨਾਂ ਨੇ ਚੁੱਕ ਰੱਖਿਆ ਹੈ ਹੁਣ ਸਮਾਂ ਆ ਗਿਆ ਹੈ ਗੁਰੂ ਨੂੰ ਸਮਰਪਿਤ ਪੰਥਕ ਸੋਚ ਵਾਲੇ ਹਰ ਇੱਕ ਗੁਰਸਿੱਖ ਵੀਰ ਭੈਣ ਉਦਮ ਧਾਰਨ ਕਰੇ ਆਪਣੇ ਨਿੱਜੀ ਸੰਪਰਕ ਨਾਲ ਕਿਤਾਬਾਂ ਰਾਹੀਂ ਕਲਮ ਜਾਂ ਸਟੇਜ ਤੇ ਚੜ੍ਹ ਕੇ ਸਿੰਘ ਸਭਾ ਲਹਿਰ ਦੇ ਆਗੂਆਂ ਵਾਂਗ ਪਿੰਡਾਂ ਵਿੱਚ ਜਾ ਕੇ ਸਿੱਖੀ ਬੂਟੀ ਦੀ ਸੰਭਾਲ ਕੀਤੀ ਜਾਵੇ ਜਿਸ ਤਰ੍ਹਾਂ ਸਰਕਾਰੀ ਨਾਰਾ ਹੈ ਇੱਕ ਮਨੁੱਖ 10 ਰੁੱਖ ਇਸੇ ਤਰ੍ਹਾਂ ਸਾਡਾ ਟੀਚਾ ਹੋਣਾ ਚਾਹੀਦਾ ਇੱਕ ਸਿੱਖ 10 ਗੁਰਸਿੱਖ ਇਸ ਮੰਤਵ ਲਈ ਹਰ ਇੱਕ ਸੂਝਵਾਨ ਗੁਰਸਿੱਖ ਦਾ ਫਰਜ਼ ਬਣਦਾ ਹੈ ਕਿ ਦਸਵੰਦੀ ਮਾਇਆ ਵਿੱਚੋਂ ਆਪਣੀ ਇੱਕ ਛੋਟੀ ਜੀ ਲਾਇਬ੍ਰੇਰੀ ਬਣਾਈ ਜਾਵੇ ਇਸ ਵਿੱਚ ਪ੍ਰਮੁੱਖ ਸਿੱਖ ਵਿਦਵਾਨਾਂ ਦੀਆਂ ਸਿੱਖੀ ਸਿਧਾਂਤ ਨੂੰ ਪ੍ਰਗਟ ਕਰਨ ਵਾਲੀਆਂ ਪੁਸਤਕਾਂ ਇਤਿਹਾਸਕ ਨਾਵਲ ਗੁਰਬਾਣੀ ਦੇ ਟੀਕੇ ਅਤੇ ਹੋਰ ਸਿੱਖ ਗੌਰਵ ਪੈਦਾ ਕਰਨ ਵਾਲੀਆਂ ਕਿਤਾਬਾਂ ਰੱਖੀਆਂ ਜਾਣ ਅਤੇ ਲੋੜਵੰਦ ਬੱਚਿਆਂ ਨੂੰ ਪੜ੍ਹਨ ਲਈ ਦੇ ਕੇ ਵਾਪਸ ਲਈਆਂ ਜਾਣ ਤਾਂ ਜੋ ਅੱਗੇ ਹੋਰ ਸੱਜਣਾ ਨੂੰ ਇਹਨਾਂ ਤੋਂ ਫਾਇਦਾ ਉਠਾ ਸਕਣ ਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਸਿਆਸੀ ਲੀਡਰਾਂ ਧਾਰਮਿਕ ਆਗੂਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕਾਂ ਨੂੰ ਸਮਤ ਬਖਸ਼ਣ ਤਾਂ ਜੋ ਇੱਕ ਵਾਰ ਫਿਰ ਪੰਥਕ ਨਿਸ਼ਾਨ ਬੁਲੰਦੀਆਂ ਛੂ ਸਕਣ